ਸੋਈਆ ਯੋ ਸੁਨ ਕੈ ਬਤਿਆ ਬ੍ਰਿਜ ਨਾਇਕ ਕੋਪ ਕੀਓ ਕਰ ਚੱਕਰ ਸੰਭਾਰਿਓ ਨਾਇਕ ਪਰਮਾਇ ਕੈ ਪਾਨ ਬਿਖੈ ਬਲ ਕੈ ਅਰਿ ਗਰੀਬ ਕੇ ਉਪਰ ਡਾਰਿਓ ਲਾਗਤ ਸੀਸ ਕਟਿਓ ਤਿਹ ਕੋ ਗਿਰ ਭੂ ਪਰਿਓ ਜਸ ਸਿਆਮ ਉਚਾਰਿਓ ਤਾਰ ਕੁਮਾਰ ਲੈ ਹਾਥ ਬਿਖੈ ਮਨੁ ਚਾਕ ਤੇ ਕੁੰਭ ਤੁਰੰਤ ਉਤਾਰਿਓ ਸੋਈਆ ਜੁਧ ਕੀਓ ਬ੍ਰਿਜਨਾਥ ਕੈ ਸਾਸੋ ਸਤਰ ਵਿਦਾਰ ਕਹਿ ਜਗ ਜਾ ਕਉ ਜਾ ਹੂ ਦਿਸ ਜੀਤ ਲਈ ਛਿਨ ਮੈਂ ਬਿਨ ਪ੍ਰਾਨ ਕੀਓ ਹਰਿ ਕਉ ਜੋਤ ਮਿਲੀ ਤੇ ਕੀ ਪ੍ਰਭ ਸਿਓ ਜਿਮ ਦੀਪਕ ਕ੍ਰਾਂਤ ਮਿਲੈ ਰਵਿ ਕਉ ਸੂਰਜ ਮੰਡਲ ਛੇਦ ਕੈ ਭੇਦ ਕੈ ਪ੍ਰਾਨ ਗੈ ਹਰਿ ਤਾਮ ਦਸਾ ਕਉ ਸਈਆ ਸਤਰ ਹਨ ਜਬੀ ਤਵ ਸ੍ਰੀ ਬ੍ਰਿਜ ਭੂਖਨ ਕੋ ਭਰਿਓ ਹੈ ਸਿਆਮ ਪਨੈ ਤਜ ਕੈ ਸਭ ਸੰਕ ਨਿਸੰਕ ਹੋਏ ਬੈਰ ਨਮਾਜ ਪਰਿਓ ਹੈ ਪੈਰਵ ਭੂਪ ਸਿਉ ਜੁਧ ਕੀਓ ਸੋ ਵਹਿ ਛਿਨਵੈ ਬਿਨ ਪ੍ਰਾਨ ਕਰਿਓ ਹੈ ਭੂਮ ਗਿਰਿਓ ਰਥ ਤੇ ਏ ਪਾਂਤ ਮਨੋ ਨਭ ਤੇ ਗ੍ਰਹਿ ਟੂਟ ਪਰਿਓ ਹੈ ਸਵਈਆ ਏਕ ਪਰੇ ਪਟ ਸੋਂਤ ਸੋ ਭਵਕਾਰਤ ਕਾਇ ਫਿਰੈ ਰਣ ਡੋਲਤ ਏਕ ਪਰੇ ਗਿਰ ਕੈ ਧਰਨੀ ਤਿਨ ਕੇ ਤਨ ਜੰਬ ਗੀਤ ਕਢੋਲਤ ਏਕਨ ਕੇ ਮੁਖ ਉਠਣ ਆਂਖਨ ਕਾਗ ਸੋ ਚੋਚਨ ਸਿਓ ਟੋਲਤ ਏਕਨ ਕੀ ਉਰ ਆਂਤਨ ਕੋ ਕੱਢ ਜੋਗਨ ਹਾਥਨ ਸਿਓ ਝਕ ਝੋਲਤ ਸੋਈਆ ਮਾਨ ਪਰੇ ਅਸਪਾਨ ਧਰੇ ਚੋਰਨ ਤੇ ਬੋਰੋ ਅਰਿਆਏ ਸ੍ਰੀ ਜਦ ਵੀਰ ਕੇ ਵੀਰ ਜਤੇ ਕਵ ਸ਼ਾਮ ਕਹੈ ਇਤ ਤੇ ਤਿਉ ਧਾਏ ਬਾਨਨ ਸੈਥਨ ਔ ਕਰਵਾਰ ਹਕਾਰ ਹਕਾਰ ਪ੍ਰਹਾਰ ਲਗਾਏ ਆਏ ਖੈ ਇਕ ਜੀਤ ਲੈ ਇਕ ਭਾਜ ਗਏ ਇਕ ਮਾਰ ਗਿਰਾਏ ਸਵਈਆ ਜੇ ਪਟ ਆਹੋ ਮੈਂ ਕਹੂੰ ਹਰ ਕੈ ਲਰ ਕੈ ਪਗ ਇਕ ਨ ਟਾਰੇ ਜੀਤ ਫਿਰੈ ਸਭ ਦੇਸਨ ਕੋ ਸੋ ਭਾਜ ਗਏ ਜਿਹ ਔਰ ਨਿਹਾਰੇ ਜੋ ਜਮ ਕੇ ਸੰਗ ਜੂਝ ਕਰੈ ਤਬ ਅੰਤਕ ਤੇ ਨਹੀਂ ਜਾਏ ਨਿਵਾਰੇ ਤੇ ਪੜ ਜੂਝ ਪਰੇ ਰਣ ਮੈਂ ਜਦ ਵੀਰ ਕੇ ਕੋਪ ਕਿਰਪਾਨ ਕੇ ਮਾਰੇ ਏ ਗੁਦੋਬਰ ਵੀਰ ਬਡੋ ਜਦ ਵੀਰ ਲਲਾਟ ਮੈਂ ਬਾਣ ਲਗਾਇਓ ਹੋ ਕਰਹੀ ਗੜ ਪਹੁਨ ਮੈਂ ਸਰ ਛੇਦ ਸਵੈ ਸਿਰ ਪਾਰ ਪਰਾਇਓ ਸਿਆਮ ਕਹਿ ਉਪਮਾ ਤੇ ਕੀ ਬਰ ਘਾਏ ਲੱਗੇ ਬਹੁ ਸਰੂਣ ਬਹਾਇਓ ਮਾਨਵ ਇੰਦਰ ਪੈ ਕੋਪ ਕੀਓ ਸਿਵ ਤੀਸਰੇ ਨੈਣ ਕੋ ਤੇਜ ਦਿਖਾਇਓ ਸਵਈਆ ਜਦ ਵੀਰ ਮਹਾਰਣ ਤੀਰ ਜਵੈ ਸੋ ਧਵਾਏ ਪਰੇ ਰਥਿਓ ਕਹਿ ਕੈ ਬਲ ਦਛਨ ਹੋਰ ਨਿਹਾਰ ਕਿਤੋ ਦਲ ਧਾਇਓ ਹੈ ਸ਼ਸਤਰ ਸਭੈ ਗਹਿ ਕੈ ਬਤਿਆ ਸੁਨ ਸੋ ਬ੍ਰਿਜ ਨਾਇਕ ਕੀ ਹਲ ਸੋ ਬਲ ਧਾਇ ਲੀਏ ਚਹਿ ਕੈ ਤੇ ਕੋ ਅਦ ਸ੍ਰੋਣ ਭਰਿਓ ਭੂਮੈ ਮਨੁਸਾਰ ਸੁਤੀ ਸੋ ਚਲੀ ਬਹਿ ਕੈ ਸੁਈਆ ਏਕ ਨਿਹਾਰ ਪਇਓ ਅਤਿ ਆਹਵ ਸਿਆਮ ਪਨਾ ਤਜ ਕੈ ਰਣ ਭਾਗੇ ਘਾਇਲ ਕੂ ਏਕ ਫਿਰੈ ਮਨੋ ਨੀਰ ਘਣੀ ਨਿਸਕੇ ਕਹੂੰ ਜਾਗੇ ਪੌਰਖਵੰਤ ਬੜੇ ਪਟ ਏਕ ਸੋ ਸਿਆਮ ਸੋ ਜੁਧੀ ਕੋ ਅਨੁਰਾਗੇ ਏਕ ਤਿਆਗ ਕੈ ਸ਼ਸਤਰ ਸਵੈ ਜਦੁਰਾਏ ਕੇ ਆਏ ਕੈ ਪਾਇਨ ਲਾਗੇ ਦੋਹਰਾ ਭਜੇ ਸਤਰ ਜਬ ਜੁਦ ਤੇ ਮਨ ਮੈਂ ਤਰਾਸ ਵਡਾਏ ਔਰ ਸੂਰ ਆਵਤ ਪੈ ਕਰਵਾਰਨ ਚਮਕਾਏ ਸਵਈਆ ਸ਼ਸਤਰ ਸੰਭਾਰ ਸਵੈ ਫਟਿਆਏ ਕਹਿ ਧਿਆਇ ਕਹਿ ਸਿਆਮ ਸੋ ਜੁਦ ਵਿੱਚ ਚੱਕਰ ਗਇਓ ਕਰਮੈ ਬ੍ਰਿਜ ਨਾਇਕ ਕੋ ਪਇਓ ਤੇ ਉਪਰ ਧਾਇਓ ਵੀਰ ਕੀਏ ਬਿਨ ਪ੍ਰਾਨ ਕਨੇ ਅਰ ਸੈਨ ਸਵੈ ਇਹ ਭਾਂਤ ਭਜਾਇਓ ਪੌਣ ਪ੍ਰਚੰਡ ਸਮਾਨ ਸੋ ਕਾਨ ਮਨੋ ਉਮੜਿਓ ਦਲ ਮੇਗ ਉਡਾਇਓ ਸਵਈਆ ਤੇ ਏਕਨ ਕੇ ਸਿਰ ਚੱਕਰ ਗਦਾ ਗਹਿ ਦੂਜਨ ਕੇ ਤਨ ਝਾਰੇ ਤੀਜਨ ਨੈਣ ਦਿਖਾਏ ਗਿਰਾਵਤ ਚੌਥਨ ਚੌਪ ਚਪੇਟਨ ਮਾਰੇ ਦੇ ਅਰਸੇ ਉਰ ਸ੍ਰੀ ਹਰੇ ਸੂਰਨ ਕੇ ਅੰਗ ਅੰਗ ਪ੍ਰਹਾਰੇ ਤੀਰ ਤਹਾਂ ਪਟ ਕੌਣ ਤਰੈ ਜਦ ਵੀਰ ਜਵੈ ਤਿਹ ਔਰ ਸਿਧਾਰੇ ਰੋਸ ਪਰਿਓ ਜਬ ਹੀ ਬ੍ਰਿਜ ਨਾਇਕ ਦੁਜਨ ਸੈਣ ਨਿਹਾਰ ਪਰੈ ਤੂੰ ਧੋ ਵਿਚਾਰ ਕਹੋ ਚਿਤ ਮੈਂ ਜਗ ਕੌਣ ਬਿਓ ਪਟ ਤੀਰ ਤਰੈ ਜੋ ਸਾਸ ਕੈ ਸਭ ਆਜ ਸੰਗ ਸਿਆਮ ਕੇ ਆਏ ਕੈ ਨੈ ਅਰੈ ਤੇਹ ਕੋ ਜਦ ਵੀਰ ਛਿਨ ਮੈ ਕਬ ਸਿਆਮ ਕਹੈ ਬਿਨ ਪ੍ਰਾਨ ਕਰੈ ਸਵਈਆ ਜੋ ਪੜ ਸ਼ਸਤਰ ਸੰਭਾਰ ਸਵੈ ਬ੍ਰਿਜ ਨਾਇਕ ਭੈ ਅਤਿ ਐਡੋ ਸੋ ਆਵੈ ਜੋ ਕੋ ਦੂਰ ਤੇ ਸਿਆਮ ਭਨੈ ਧਨ ਤਾਨ ਕੈ ਸਿਆਮ ਪੈ ਬਾਣ ਚਲਾਵੈ ਜੋ ਵਰ ਆਏ ਸਕੈ ਨਹੀਂ ਸਾਮ ਹੈ ਦੂਰ ਤੇ ਠਾਡੇ ਹੀ ਗਾਲ ਵਜਾਵੈ ਤਾਹੇ ਕੋ ਸ੍ਰੀ ਬ੍ਰਿਜਨਾਥ ਚਿਤੈ ਸਰ ਏਕੀ ਸੋ ਪਰਲੋਕ ਪਠਾਵੈ ਕਵਿਤ ਦੇਖ ਦਸਾ ਤਿਨ ਕੀ ਬੜੇਈ ਵੀਰ ਸਤਰਨ ਕੇ ਰਾਮ ਪਨੈ ਐਸੀ ਭਾਂਤ ਚਿਤ ਮਹਿ ਰਸਾਤ ਹੈ ਲੀਨੇ ਕਰਵਾਰ ਮਾਰ ਮਾਰ ਹੀ ਵਿਚਾਰ ਸਮਹਾਏ ਆਏ ਸਿਆਮ ਜੂ ਸੋ ਜੁਧ ਹੀ ਮਚਾਤ ਹੈ ਏਕ ਨਿਜ ਕਾਤ ਨਹੀਂ ਮਨ ਮੈਂ ਡਰਾਤ ਮੁਸਕਾਤ ਕਾਏ ਖਾਤ ਮਾਨੋ ਸਵੈ ਏਕ ਜਾਤ ਹੈ ਹੈ ਬਜਾਤ ਏਕ ਹਰਖ ਵਢਾਤ ਛਤਰ ਧਰਮ ਕਰਾਤ ਤੇ ਵੇ ਸੁਰਗ ਸਿਧਾਤ ਹੈ ਸਵਈਆ ਬ੍ਰਿਜ ਨਾਇਕ ਕੇ ਵਰ ਲਾਇਕ ਜੇ ਕਬ ਸਿਉ ਕਹੈ ਸੋ ਸਾਮ ਹੋਇ ਆਵੈ ਬਾਣ ਕਮਾਨ ਕਿਰਪਾਨ ਗਦਾ ਗੈ ਕ੍ਰੁੱਧ ਭਰੇ ਅਤਿ ਜੁਧ ਮਚਾਵੈ ਏਕ ਪਰੇ ਬਿਨ ਪ੍ਰਾਣ ਤਰਾ ਇਕ ਸੀਸ ਕਟੇ ਰਣ ਭੂਮੈ ਧਾਵੈ ਏਕਨ ਕੀ ਵਰ ਲੋਥ ਪਰੀ ਕਰ ਸੇ ਗਹਿ ਕੈ ਅਰੀ ਓਰ ਚਲਾਵੈ ਸੂਰ ਸੋਏ ਕਨੈ ਤਹ ਬਾਜ ਤਹਾ ਇਕ ਵੀਰ ਬੜੇ ਗਜ ਮਾਰੈ ਏਕ ਰਥੀ ਬਲਵਾਨ ਹਨਾ ਏਕ ਪਾਇਕ ਮਾਰ ਕੈ ਵੀਰ ਪਛਾਰੈ ਏਕ ਪਦੇ ਲਖ ਆਹਵ ਕੋ ਇਕ ਕਾਇਲ ਕਾਇਲ ਕੋ ਲਲਕਾਰੈ ਏਕ ਲਰੈ ਨਾ ਡਰੈ ਕਨ ਸਿਆਮ ਕੋ ਧਾਇ ਕਿਰਪਾਨ ਕੇ ਕਹੈ ਪ੍ਰਹਾਰੈ ਦੋਹਰਾ ਘੇਰ ਲਿਓ ਚੋਰ ਹਰ ਵੀਰ ਨੂੰ ਸ਼ਸਤਰ ਸੰਭਾਰ ਬਾਰ ਖੇਤ ਜਿਉ ਛਾਪ ਨਗ ਰਵ ਸਸ ਜੋ ਪਰਵਾਰ ਸਈਆ ਕੇਰ ਲਿਓ ਹਰ ਕਉ ਜਬ ਹੀ ਤਵ ਸ੍ਰੀ ਜਦਨਾਸ ਰਾਸਨ ਲੀਨੋ ਦੁਜਨ ਸੈਨ ਵਿਖੈ ਧਸ ਕੈ ਛਿਨ ਮੈਂ ਬਿਨ ਪ੍ਰਾਨ ਘਨੋ ਦਲ ਕੀਨੋ ਲੋਥ ਪੈ ਲੋਥ ਗਈ ਪਰ ਕੈ ਇਹ ਭਾਂਤ ਕਰਿਓ ਅਤ ਜੁਧ ਪ੍ਰਵੀਨੋ ਜੋ ਕੋ ਸਾਮੈ ਆਇ ਰਿਓ ਆਰੇ ਸੋ ਗ੍ਰਹਿ ਜੀਵਤ ਜਾਣ ਨਾ ਦੀਨੋ ਸੋਈਆ ਬਹੁ ਵੀਰ ਹਨੇ ਲਕੈ ਰਣ ਮੈਂ ਬਰ ਵੀਰ ਬੜੇ ਅਤ ਕੋ ਭਰੇ ਜਦ ਵੀਰ ਕੇ ਉਪਰ ਆਏ ਪਰੇ ਹਟ ਕੇ ਮਨ ਮੈਂ ਨਹੀਂ ਨੈਕ ਡਰੇ ਸਭ ਸ਼ਸਤਰ ਸੰਭਾਰ ਪ੍ਰਹਾਰ ਕਰੈ ਕਬ ਸਿਆਮ ਕਹੈ ਨਹੀਂ ਪੈਗ ਟਰੇ ਬ੍ਰਿਜਨਾਸ ਰਾਸਨ ਲੈ ਤਿਨ ਕੇ ਸਰ ਏਕ ਹੀ ਏਕ ਸੋ ਪ੍ਰਾਨ ਹਰੇ ਸਵਈਆ ਬਹੁ ਭੂਮ ਗਿਰੇ ਬਰ ਬੀਰ ਜਵੈ ਜੇਉ ਸੂਰ ਰਹਿ ਮਨ ਕੋ ਪਗੈ ਬ੍ਰਿਜਨਾਥ ਨੇ ਹਾਰ ਉਚਾਰਤ ਜੋ ਸਭ ਗੂਜਰ ਪੂਤ ਤੇ ਕੌਣ ਭਗੈ ਹਬ ਯਾ ਕਹੁ ਮਾਰਤ ਹੈ ਰਣ ਮੈਂ ਮਨ ਮੈਂ ਰਸ ਵੀਰ ਮਿਲੇ ਉਮਗੈ ਜਦ ਵੀਰ ਕੇ ਤੀਰ ਛੁਟੇ ਤੇ ਡਰੇ ਫਟ ਜੋ ਕੋ ਸੋਵਤ ਚੌਕ ਜਗੈ ਝੂਲਨਾ ਛੰਦ ਲਿਓ ਪਾਨ ਸੰਭਾਰ ਕੈ ਚੱਕਰ ਭਗਵਾਨ ਜੂ ਕ੍ਰੋਧ ਕੈ ਸਤਰ ਕੀ ਸੈਨ ਕੁੱਟੀ ਮਹੀ ਚਾਲ ਨੋ ਦਸੋ ਨਾਗ ਭਾਗੇ ਰਮਨਾਥ ਜਾਗੇ ਹਰਹਿ ਡੀਠ ਛੁੱਟੀ ਕਨੀ ਮਾਰ ਸੰਗਾਰ ਬਿਦਾਰ ਦੀਨੀ ਕਨੀ ਸ਼ਾਮ ਕੋ ਦੇਖ ਕੈ ਸੈਨ ਫੁੱਟੀ ਐਸੇ ਸ਼ਾਮ ਪਾਖੇ ਮਹਾ ਸੂਰਮੋ ਕੀ ਤਾਂ ਆਪਣੀ ਜੀਤ ਕੀ ਆਸ ਟੁੱਟੀ ਝੁਲਨਾ ਛੰਦ ਕਨੀ ਮਾਰ ਮਾਚੀ ਤਾਹ ਕਾਲ ਨਾਚੀ ਘਨੇ ਜੁਦ ਕੋ ਛਾੜ ਕੈ ਵੀਰ ਭਾਗੇ ਕ੍ਰਿਸ਼ਨ ਬਾਣ ਕਮਾਨ ਕੇ ਲਾਗ ਤਹੀ ਐਸੇ ਸ਼ਾਮ ਭਾਖੈ ਕਰਿਓ ਪ੍ਰਾਨ ਤਿਆਗੇ ਕਨਿਓ ਹਾਥ ਕਾਟੇ ਗਿਰੇ ਪੇਟ ਫਾਟੇ ਫਿਰੈ ਵੀਰ ਸੰਗਰਾਮ ਮੈਂ ਬਾਣ ਲਾਗੇ ਕਨਿਓ ਕਾਏ ਲਾਗੇ ਵਸਤਰ ਸ੍ਰੋਣ ਪਾਗੇ ਮਨੋ ਪਹਿਨ ਆਏ ਸਭੈ ਲਾਲ ਭਾਗੇ ਝੂਲਣਾ ਛੰਦ ਜਵੈ ਸ਼ਾਮ ਬਲਰਾਮ ਸੰਗਰਾਮ ਆਨੇ ਲਿਓ ਪਾਨ ਸੰਭਾਰ ਕੈ ਚੱਕਰ ਭਾਰੀ ਕਿਉ ਬਾਨ ਕਮਾਨ ਕੋ ਤਾਨ ਧਾਏ ਕਿਉ ਢਾਲ ਤ੍ਰਿਸ਼ੂਲ ਮੁਗਦਰ ਕਟਾਰੀ ਜਰਾ ਸਿੰਧ ਕੀ ਫੌਜ ਮੈਂ ਚਾਲ ਪਾਰੀ ਬਲੀ ਦੌਰ ਕੈ ਠੌਰ ਸੈਨਾ ਸੰਘਾਰੀ ਦੁਹੂ ਔਰ ਤੇ ਸਾਰ ਪੈ ਸਾਰ ਬਾਜੋ ਛੁਟੀ ਮੈਨ ਕੇ ਸਤਰ ਕੀ ਨੈਣ ਤਾਰੀ ਮੱਛੀ ਮਾਰੇ ਤਮਕਾਰੇ ਤਰਵਾਰ ਵਰਛੀ ਗਦਾ ਛੁਰੀ ਜਮ ਧਰਨ ਅਰ ਅਰਦਲ ਸੰਘਾਰੇ ਬਢੀ ਸੌਣ ਸਰਤਾ ਵਹਿ ਜਾਤ ਗਜ ਬਾਜ ਰਥ ਮੁੰਡ ਕਰ ਸੁੰਡ ਭਟ ਤੁੰਡ ਨਿਆਰੇ ਤਰਸੇ ਭੂਤ ਬੈਤਾਲ ਭੈਰਵ ਪੱਗੀ ਜੁਗਨੀ ਪੈਰ ਖੱਪਰ ਉਲਟ ਔਰ ਸੋ ਧਾਰੇ ਪਨੇ RAM ਸੰਗਰਾਮ ਅਤਮਲ ਧਾਰਨ ਭਇਓ ਮੂਨ ਤਜ ਸਿਵ ਬ੍ਰਹਮ ਜੀ ਡਰਾਰੇ ਸਵਈਆ ਜਗ ਸਿਆਮ ਸੋ ਪੌਰ ਖੇਤੋ ਕੀਓ ਅਰ ਸੈਨੋ ਤੇ ਪਟ ਏਕ ਪੁਕਾਰਿਓ ਕਾਨ ਬਡੋ ਬਲਵੰਡ ਪ੍ਰਚੰਡ ਕਮੰਡ ਕੀਓ ਅਤ ਨਾਇਕ ਨਾ ਹਾਰਿਓ ਤਾਤੇ ਅਬੈ ਭਜਿਐ ਤਜਿਐ ਰਨ ਯਾਤੇ ਨਾ ਕੋ ਬਚਿਓ ਬਿਨ ਮਾਰਿਓ ਪਾਲਕ ਜਾਨ ਕੈ ਫੂਲੋ ਰੇ ਜਿਨ ਕੇਸਨ ਤੇ ਗਹਿ ਕੰਸ ਪਛਾਰਿਓ ਸਵਈਆ ਐਸੋ ਚਾਰ ਸਭੈ ਸੁਨ ਕੈ ਚਿਤ ਮੈਂ ਅਤ ਸੰਕਤ ਮਾਨ ਭਏ ਹੈ ਕਾਇਰ ਭਾਜਨ ਕੋ ਮਨ ਕੀਨੋ ਹੈ ਸੂਰਨ ਕੇ ਮਨ ਕੋਪ ਤਏ ਹੈ ਬਾਣ ਕਮਾਨ ਕਿਰਪਾਨਨ ਲੈ ਕਰ ਮਾਨ ਪਰੇ ਭਟ ਆਏ ਖਏ ਹੈ ਸਿਆਮ ਲਿਓ ਪਾਣ ਸੰਭਾਰ ਘਾਰ ਬਿਦਾਰ ਸੰਘਾਰ ਦਏ ਹੈ ਸਵਈਆ ਏਕ ਵਜੇ ਲਖ ਭੀਰ ਪਰੀ ਜਦ ਵੀਰ ਕਹੀ ਬਲ ਵੀਰ ਸੰਭਾਰੋ ਸ਼ਸਤਰ ਜਿਤੇ ਤੁਮਰੇ ਪੈ ਹੈ ਜੋਰ ਅਰਤਾਹਿ ਆਕਾਰ ਸੰਘਾਰੋ ਧਾਏ ਨਿਸੰਕ ਪਰੋ ਤੇ ਉਪਰ ਸੰਕ ਕਛੂ ਚਿਤ ਮੈ ਨਾ ਵਿਚਾਰੋ ਭਾਜਤ ਜਾਤ ਜਿਤੇ ਰਿਪ ਹੈ ਤੇ ਪਾਸ ਕੇ ਸੰਗ ਗ੍ਰਸੋ ਜਿਨ ਮਾਰੋ ਸੋਈਆ ਸ੍ਰੀ ਬ੍ਰਿਜਰਾਜ ਕੇ ਆਨੰਦ ਤੇ ਮੁਸਲੀ ਤਰ ਪਹਿਨੇ ਹੈ ਸੁਣ ਪਾਏ ਮੂਸਰਿਓ ਹਲ ਪਾਣ ਲਿਓ ਬਲ ਪਾਸੋ ਧਾਰ ਕੈ ਪਾਛੇ ਧਾਏ ਪਾਜਤ ਸਤਰੁਨ ਕੋ ਮਿਲ ਕੈ ਗਰ ਡਾਰ ਦਈ ਰਿਪ ਹਾਥ ਬੰਧਾਏ ਏਕ ਲਰੇ ਰਣਮਾਜ ਮਰੇ ਇਕ ਜੀਵਤ ਜੇਲ ਕੈ ਬੰਦ ਪਠਾਏ ਸੋਈਆ ਸ੍ਰੀ ਜਦ ਵੀਰ ਕੇ ਵੀਰ ਤਵੈ ਅਰਸੈਨ ਕੇ ਪਾਛੇ ਪਰੇ ਅਸ ਧਾਰੇ ਆਏ ਖੈ ਸੋ ਮਾਰ ਲਏ ਤਿਉ ਜਾਣ ਦਏ ਜਿਨ ਇਉ ਕਹਿਓ ਹਾਰੇ ਜੋ ਨਾ ਡਰੇ ਕਬਹੂ ਰਣ ਤੇ ਅਰਿਤੇ ਬਲਦੇਵ ਕੇ ਵਿਕਰਮ ਟਾਰੇ ਭਾਜ ਗਏ ਵਿਸੰਭਾਰ ਭਏ ਗਿਰ ਗਏ ਕਰਤੇ ਕਰਵਾਰ ਕਟਾਰੇ ਸਵਈਆ ਜੋ ਪਟ ਠਾਡੇ ਰਹੇ ਰਣ ਮਹਿਲ ਤੇ ਉਦੌਰ ਪਰੇ ਤੇ ਠੌਰ ਰਸੈ ਕੈ ਚੱਕਰ ਗਦਾ ਅਸ ਲੋਹਤੀ ਬਰਛੀ ਪਰਸੇ ਅਰਨੈਣ ਚਿਤੈ ਕੈ ਨੈਕ ਡਰੈ ਨਹੀਂ ਤਾਇ ਪਰੈ ਪਟ ਗਾਇ ਸਵੈ ਪ੍ਰਭ ਕਾ ਜਿਤੈ ਕੈ ਔਰ ਦੂਦਸ ਦਸ ਜੁਦ ਕਰੈ ਕਬ ਸਿਆਮ ਕਹੈ ਸੁਰਤਾਮ ਹਿਤੈ ਕੈ ਸਵਈਆ ਹੁਨ ਜਾਤ ਵਿਧਾਏ ਇਤ ਤੇ ਉਤ ਤੇ ਮਿਲ ਕੈ ਸਾਮ ਹਿਤਾਏ ਆਪਤ ਹੀ ਤਿਨ ਆਪਸ ਬੀਚ ਹਕਾਰ ਹਕਾਰ ਪ੍ਰਹਾਰ ਲਗਾਏ ਏਕ ਮਰੇ ਇਕ ਸਾਸ ਪਰੇ ਤਰਫੈ ਇਕ ਘਾਇਲ ਭੂ ਪਰ ਆਏ ਮਾਨੋ ਮਲੰਗਾ ਖਾਰਨ ਪੀਤਰ ਲੋਟਤ ਹੈ ਬਹੁ ਭਾਂਗ ਚੜਾਏ ਕਵਿਤ ਬੜੇ ਸਵਾਮਕਾਰ ਦੀ ਅਟਲ ਸੂਰ ਆਹਵ ਮੈਂ ਸਤਰੁਣ ਕੇ ਸਾਹਮਣੇ ਤੇ ਪੈਗ ਨਾ ਟਰਤ ਹੈ ਬਰਛੀ ਕਿਰਪਾਨ ਲੈ ਕੁਮਾਰ ਬਾਨ ਸਾਵਧਾਨ ਤਾਹੀ ਸਮੈ ਚਿਤ ਮੈਂ ਹੁਲਾਸ ਕੈ ਲਰਤ ਹੈ ਜੂਜ ਕੈ ਪਰਤ ਭਵ ਸਾਗਰ ਤਰਤ ਭਾਨ ਮੰਡਲ ਕੋ ਭੇਦ ਪਿਆਨ ਬੈ ਕੁੰਠ ਕਰਤ ਹੈ ਕਹਿ ਕਉ ਸਿਆਮ ਪ੍ਰਾਨ ਆਗੇ ਕੋ ਧਸਤ ਐਸੇ ਜੈਸੇ ਨਰ ਪੈਰ ਪੈਰ ਕਾਰੀ ਪੈ ਧਰਤ ਹੈ ਸਵਈਆ ਏ ਭਾਂਤ ਕੋ ਜੁਦ ਪਇਓ ਲਕੈ ਭਟ ਕ੍ਰੁੱਧਤ ਹੋਇ ਰਿਪੂਰ ਚਹੈ ਬਰਥੀ ਕਰਮਾਨ ਕਮਾਨ ਕਿਰਪਾਨ ਗਦਾ ਪਰਸੇ ਤਿਰਸੂਲ ਗਹਿ ਰਿਪ ਸਾਹਮੈ ਧਾਇ ਕੈ ਕਾਇ ਕਰੈ ਨਾ ਟਰੈ ਬਰ ਤੀਰ ਸਰੀਰ ਸਹਿ ਪੁਰਜੇ ਪੁਰਜੇ ਤਨ ਹੋਇ ਰਨ ਮੈਂ ਦੁਖ ਤੋ ਮਨ ਮੈਂ ਮੁਖ ਤੇ ਨਾ ਕਹੈ ਸਵਈਆ ਜੇ ਪਟਾਏ ਉਦਨ ਮੈਂ ਕਰ ਕੋ ਫਿਰੇ ਨੈ ਸੰਕ ਪਦਾਰੇ ਸ਼ਸਤਰ ਸੰਭਾਰ ਸਵੈ ਕਰ ਮੈਂ ਤਨ ਸੋਇ ਕਰੈ ਨਹਿ ਪ੍ਰਾਨ ਪਿਆਰੇ ਰੋਸ ਭਰੇ ਜੋ ਜੂਝ ਮਰੇ ਕਬ ਸਿਆਮ ਰੇ ਸੁਰ ਲੋਕ ਸਿਧਾਰੇ ਤੇ ਭਾਂਤ ਕਹੈ ਮੁਖ ਤੇ ਸੁਰ ਧਾਮ ਬਸੇ ਬੜ ਪਾਗ ਹਮਾਰੇ ਸੋਈਆ ਏਕ ਯੋਧਨ ਮੈਂ ਪਟਿਓ ਅਰ ਕਹਿ ਬਰ ਕੈ ਲਰ ਭੂਮ ਪਰੈ ਇਕ ਦੇਖ ਦਸਾ ਪਟ ਆਪਨ ਕੀ ਕਵ ਸਿਆਮ ਕਹੈ ਜੀ ਕੋਪ ਲਰੈ ਤਬ ਸ਼ਸਤਰ ਸੰਭਾਰੈ ਘਾਰ ਪਰੈ ਕਨ ਸਿਆਮ ਸੋ ਆਏ ਰੈ ਨਟ ਰੈ ਤਾਇ ਸੰਕਲ ਰੈ ਰਣ ਮਾਜ ਮਰੈ ਤਤਕਾਲ ਬਰੰਗਨ ਜਾਏ ਬਰੈ ਸਵਈਆ ਇਕ ਜੂਝ ਪਰੇਕ ਦੇਖ ਡਰੇਕ ਤਉ ਚਿਤ ਮੈਂ ਅਤ ਕੋ ਭਰੈ ਕਹਿ ਆਪਣੇ ਆਪਣੇ ਸਵਾਰਥੀ ਸੋ ਸੋ ਧੁਆਏ ਕੈ ਸਿੰਦਨ ਆਏ ਰੈ ਤਰਵਾਰ ਕਟਾਰ ਨੂੰ ਸੰਗ ਲਰੈ ਅਤ ਸੰਗਰ ਮੋ ਨਹਿ ਸੰਕ ਧਰੈ ਕਵ ਸਿਆਮ ਕਹੈ ਜਦ ਵੀਰ ਕੇ ਸਾਵੇਂ ਮਾਰ ਹੀ ਮਾਰ ਕਰੈ ਨ ਟਰੈ ਜਬ ਯੋ ਆਵਦ ਸ੍ਰੀ ਹਰਿ ਸਾਮਹਿ ਤਉ ਸਭੀ ਪ੍ਰਭ ਸ਼ਸਤਰ ਸੰਭਾਰੇ ਕੋਪ ਬਢਾਏ ਚਿਤੈ ਤਿਨ ਕੋ ਇਕ ਬਾਰ ਹੀ ਬੈਰਨ ਕੇ ਤਨ ਝਾਰੇ ਏਕ ਅਨੇ ਅਰਿਪਾਇਨ ਸੋ ਇਕ ਦਾਇਨ ਸੋ ਗਹਿ ਭੂਮ ਪਛਾਰੇ ਤਾਹੀ ਸਮੈ ਤੇ ਆਹੋ ਮੈਂ ਬਹੁ ਸੂਰ ਬਿਨਾ ਕਰ ਪ੍ਰਾਨ ਡਾਰੇ ਸੋਇਆ ਏਕ ਲਗੇ ਬੜ ਕਾਇਨ ਕੇ ਤਜ ਦੇਹ ਕੋ ਪ੍ਰਾਨ ਗਏ ਜਮ ਕੇ ਘਰ ਸੁੰਦਰ ਅੰਗ ਸੋ ਏਕਨ ਕੇ ਕਬ ਸਿਆਮ ਕਹਿ ਰਹੇ ਸ਼੍ਰੋਣਤ ਸੋ ਭਰ ਏਕ ਬੰਦ ਫਿਰੈ ਰਣ ਮੈਂ ਜਿਨ ਕੇ ਬ੍ਰਿਜ ਨਾਇਕ ਸੀਸ ਕਟੇ ਬਰ ਏਕ ਸੋ ਸੰਕਤ ਹੋਇ ਚਿਤ ਮੈਂ ਤਜ ਆਹਵ ਕੋ ਨਿਰਪਤੀਰ ਗਏ ਡਰ ਸਵਈਆ ਪਾਜ ਤਬੈ ਪਟਿਆਵਤੇ ਤੇ ਮਿਲ ਭੂਪੈ ਜਾਏ ਕੈ ਐਸੇ ਪੁਕਾਰੇ ਜੇਤੇ ਸੋ ਵੀਰ ਪਠੇ ਤੁਮ ਰਾਜ ਗਏ ਹਰਿ ਪੈ ਹਥਿਆਰ ਸੰਭਾਰੇ ਜੀਤ ਨਾ ਕੋ ਸਕੈ ਤਿਹ ਕੋ ਹਮ ਤੋ ਸਭ ਹੀ ਬਲ ਕੈ ਰਣ ਹਾਰੇ ਬਾਣ ਕਮਾਨ ਸੋ ਤਾਨ ਕੈ ਪਾਨ ਸਵੈ ਤਿਨ ਪ੍ਰਾਨ ਬਿਨਾ ਕਰ ਡਾਰੇ ਸੋਈਆ ਇਉ ਕੋ ਪੜ ਬੋਲ ਕੈ ਹਮਰੀ ਬਿਨਤੀ ਪ੍ਰਭ ਜੂ ਸੁਣ ਲੀਜੈ ਆਹ ਨੂੰ ਸੋਪ ਚਲੋ ਗ੍ਰਹਿ ਕੋ ਸਿਗਰੇ ਪੁਰ ਕੋ ਸੁਖ ਦੀਜੈ ਆਦ ਲੋ ਲਾਜ ਰਹੀ ਰਣ ਮੈਂ ਸਮ ਜੁਧ ਪਇਓ ਅਜੇ ਵੀਰ ਨਾ ਛੀਜੈ ਸਿਆਮ ਤੇ ਜੁਧ ਕੀ ਸਿਆਮ ਪਨੈ ਸੁਪਨੇ ਹੂ ਮੈਂ ਜੀਤ ਕੀ ਆਸ ਨਾ ਕੀਜੈ ਦੋਹਰਾ ਜਰਾ ਸਿੰਧੀ ਬਜਨ ਸੁਣ ਦਿਸ ਕਰ ਬੋਲਿਓ ਬੈਨ ਸਗਲ ਸੁਖ ਢਾਰ ਕਟਕੇ ਪਠਾਉ ਜਮ ਕੇ ਐਨ ਸਵਈਆ ਕਾ ਪਇਓ ਜੋ ਮਗਵਾ ਬਲਵੰਡ ਹੈ ਆਜ ਹੋ ਤਾਈ ਸੋ ਜੁਦ ਮਚੈ ਹੋ ਪਾਨ ਪ੍ਰਚੰਡ ਕਹਾਵਤ ਹੈ ਹਨ ਤਾਹੀ ਕੋ ਹੋ ਜਮ ਧਾਮ ਪਠੈ ਹੋ ਔ ਜੋ ਕਹਾ ਸਿਵ ਮੈਂ ਬਲ ਹੈ ਮਰ ਹੈ ਪਲ ਮੈਂ ਜਬ ਕੋਪ ਵਢੈ ਹੋ ਪੌਰਖ ਰਾਖਤ ਹੋ ਇਤਨੋ ਕਹਾ ਭੂਪ ਵੈ ਗੂਜਰ ਤੇ ਭਜ ਜੈ ਹੋ ਸਵਈਆ ਇਉ ਕਹਿ ਕਹਿ ਮਨ ਕੋ ਭਰਿਓ ਚਤਰੰਗ ਚਮੂ ਜੋਤੀ ਸੋ ਬੁਲਾਈ ਆਏ ਹੈ ਸ਼ਸਤਰ ਸੰਭਾਰ ਸਵੈ ਸੰਗ ਸਿਆਮ ਮਚਾਵਨ ਕਾਜ ਲੜਾਈ ਛਤਰ ਤਨਾਇ ਕੈ ਪੀਛੇ ਚਲਿਓ ਨਿਰਭ ਸੈਨ ਸਵੈ ਤੇ ਆਗੇ ਸਿਧਾਈ ਮਾਨੋ ਪਾਪ ਸਕੀਰਤ ਮੈਂ ਕਨ ਘੋਰ ਘਟਾ ਕੁਰ ਕੈ ਉਮੜਾਈ ਭੂਪ ਬਾਜ ਹਰ ਸੋ ਦੋਹਰਾ ਭੂਪ ਤਵੇ ਹਰ ਹੀਰ ਕੈ ਐਸੇ ਕਹਿਓ ਸੁਨਾਏ ਤੂੰ ਗਵਾਰ ਛਤਰੀਨ ਸੋ ਜੂਝ ਕਰੈ ਗੋ ਆਏ कृष्ण वाज निवसो सोया छत्री कहावत आपन को भज हो तब ही जब जुद मचै हो तीर तब है लख हो तुमको जब पीर पर है एक तीर चलै हो मूर्छ वै अभी छित में गिर हो नह सिंदन में ठहरै हो एक मान लगे हमरो नव मंडल में अब ही उड जय हो सोया ਇਉ ਜਬ ਬੈਨ ਕਹੈ ਬ੍ਰਿਜ ਭੂਖਨ ਤਉ ਮਨ ਮੈਂ ਨਿਰਭ ਕੋ ਵਢਾਇਓ ਸਾਰਥੀ ਆਪਨ ਕੋ ਕਹਿ ਕੈ ਰਸ ਤਉ ਜਦ ਰਾਏ ਕੀ ਔਰ ਤਵਾਇਓ ਚਾਂਪ ਚਢਾਏ ਮਾਰਿਸ ਖਾਇ ਕੈ ਲੋਹਿਤ ਬਾਣ ਸੋ ਖੈਚ ਚਲਾਇਓ ਸ੍ਰੀ ਗਰਡਾਸਨ ਜਾਣ ਕੈ ਸਿਆਮ ਮਨੋ ਦੁਰਵੇ ਕਹੋ ਤਛਕ ਧਾਇਓ